ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਜੇ ਚੱਲੇ ਖਸਮੇ ਭਾਏ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਉਹ ਚੱਕਰ ਦੋ ਕਿਸਮ ਦੇ ਹੋਵੇ ਪਹਿਲਾਂ ਚੱਕਰ ਆਇਆ ਉਹ ਚੱਕਰ ਕੀ ਸੀ ਚੱਕਰ ਤਾਂ ਹੈ ਉਹ ਪਰ ਆਪਣੀ ਮਰਜ਼ੀ ਕਰ ਚੱਕਰ ਫਿਰ ਨਹੀਂ ਬਣਿਆ ਜਾ ਸਕਦਾ ਜਿਹੜਾ ਆਪਣੀ ਮਰਜ਼ੀ ਕਰ ਕਿਵੇਂ ਤੁਮਰ ਤਾਂ ਛੱਡ ਲਿਆ ਸਿੱਖੀ ਦਾ ਧਾਰਨ ਕਰ ਲਈ ਪਰ ਕਰਦਾ ਆਪਣੀ ਮਰਜ਼ੀ ਹੈ ਗੁਰਮਤ ਮੰਨਦਾ ਨਹੀਂ ਉਹ ਸਿੱਖ ਕਹੋਦਾ ਹੋਇਆ ਵੀ ਸਿੱਖ ਨਹੀਂ ਹੈ ਸਿੱਖ ਕਹੋਦਾ ਹੋਇਆ ਵੀ ਸਿੱਖ ਨਹੀਂ ਧਾਰਮਿਕ ਬੰਦਾ ਹੋਇਆ ਹੋਇਆ ਵੀ ਧਾਰਮਿਕ ਨਹੀਂ ਕਿਉਂਕਿ ਧਰਮ ਧਾਰਨੇ ਨਹੀਂ ਕੀਤਾ ਕਰਮ ਧਾਰਨ ਜਦ ਕਰੂਗਾ ਜਾਂ ਆਪਣੀ ਮਰਜ਼ੀ ਛੱਡ ਕੇ ਆਪਣਾ ਪਾਣਾ ਛੱਡ ਕੇ ਗੁਰ ਕੇ ਬਣ ਜਾਊਗਾ ਹੋ ਕੀ ਰਿਹਾ ਇਹੀ ਹੋ ਰਿਹਾ ਇਹ ਗੱਲ ਦੱਸੀ ਸੀ ਧਰਮ ਦੀ ਦੁਨੀਆ 'ਚ ਇਹੀ ਦਿੱਕਤ ਹੈ ਅਸੀਂ ਧਰਮ ਧਾਰਨ ਕਰ ਲੈਂਦੇ ਹਾਂ ਲੇਕਿਨ ਆਪਣੀ ਮਰਜ਼ੀ ਨਹੀਂ ਛੱਡਦੇ ਜਿਹਨੇ ਮਰਜ਼ੀ ਨਹੀਂ ਛੱਡੀ ਉਹਨੂੰ ਧਰਮ ਚੋਂ ਕੱਖ ਨਹੀਂ ਮਿਲਦਾ ਧਰਮ ਤੋਂ ਪ੍ਰਵਾਣ ਹੀ ਨਹੀਂ ਹੁੰਦਾ ਅਸੀਂ ਆਪਣਾ ਮਨੀ ਰਾਮ ਰਾਜੀ ਕਰ ਲਿਆ ਦੂਜੇ ਨੂੰ ਰਾਜੀ ਕਰ ਲਿਆ ਮੈਂ ਧਰਮ ਕਹੂੰਗੇ ਆਪਣਾ ਮਨ ਰਾਜੀ ਕਰ ਲਿਆ ਦੇਖ ਬਣਾ ਲਈ ਧਾਰਮਿਕ ਇਹ ਦੁਨੀਆ ਨੂੰ ਜਿਹੜੇ ਕਹਿੰਦੇ ਸੀ ਭਾਈ ਸਿੱਧ ਸਜੋ ਅਮਰਤ ਛਕੋ ਉਹਨਾਂ ਨੂੰ ਰਾਜੀ ਕਰ ਤੋ ਕਹਿਣ ਤੇ ਹੜੀ ਉਹਨਾਂ ਦੀ ਗਿਣਤੀ ਜਾਵੇ ਸਵਾਲ ਤਾਂ ਇਹ ਆ ਵੀ ਸਾਡੇ ਕਹੇ ਤੇ ਦੁਨੀਆ ਦੇ ਕਹੇ ਤੇ ਆਪਣੇ ਬੰਦੇ ਤੇ ਧਾਰਮਿਕਾਂ ਗੱਲ ਨਹੀਂ ਬਣਦੀ ਗੱਲ ਤਾਂ ਬਣਦੀ ਹੈ ਜਿਹਦੇ ਵਾਸਤੇ ਧਰਮ ਧਾਰਨ ਕੀਤਾ ਸੱਚਖੰਡ ਦੇ ਵਿੱਚ ਤੇ ਪ੍ਰਵਾਨਗੀ ਮਿਲਦੀ ਹੈ ਨਹੀਂ ਮਿਲਦੀ ਐਂਟਰੀ ਮਿਲਦੀ ਹੈ ਨਹੀਂ ਮਿਲਦੀ ਉੱਥੇ ਤੂੰ ਜਿਹਦਾ ਸਿੱਖ ਸਿਰ ਕਿਸੇ ਵਿਅਕਤੀ ਦਾ ਤਾਂ ਹੈ ਨਹੀਂ ਕੋਈ ਪਹਿਲੀ ਤਾਂ ਗੱਲ ਇਹ ਜੇ ਅੱਜ ਸਵਾਲ ਕਿਸੇ ਨੂੰ ਕੀਤਾ ਜਾਵੇ ਵੀ ਸਿੱਖ ਤੂੰ ਕਿਹਦਾ ਸਿੱਖ ਇਹਦਾ ਜਵਾਬ ਨਹੀਂ ਦਿੰਦਾ ਮੇਰਾ ਨਹੀਂ ਖਿਆਲ ਇਹਦਾ ਸਹੀ ਜਵਾਬ ਹੋਵੇ ਉਹਦਾ ਕਿਸੇ ਕੋਲ ਕੋਈ ਸਿੱਖ ਕਿਹਦਾ ਇਹਦਾ ਜਵਾਬ ਹੈ ਨਹੀਂ ਗੁਰੂ ਦਾ ਗੁਰੂ ਕੌਣ ਹੁੰਦਾ ਗੁਰੂ ਦੇ ਅਗਰ ਉਹ ਤਾਂ ਗੁਰੂ ਹੈ ਨਹੀਂ ਤੁਹਾਡਾ ਕੋਈ ਵੀ ਨਾ ਨਾਨਕ ਗੁਰੂ ਹੈ ਕਹਿੰਦਾ ਨਾਨਕ ਦੇ ਸਿੱਖਾ ਨਾਨਕ ਦਾ ਸਿੱਖ ਨਾਨਕ ਮਿਲਿਆ ਨਾ ਬੜਾਇਆ ਨਾ ਸਾਨੂੰ ਲੈਣ ਨਾ ਤੇ ਨਾਨਕ ਦਾ ਸਿੱਖਾ ਦੀ ਗੁਰੂ ਬਣ ਸਿੱਖ ਕੇ ਗੁਰੂ ਗੋਬਿੰਦ ਸਿੰਘ ਕੋਈ ਮਿਲਿਆ ਨਾ ਲੈਣ ਨਾ ਪੰਜ ਪਿਆਰਾ ਤੁਸੀਂ ਅਮਰ ਜਗਿਆ ਤਾਂ ਤਾਂ ਸੰਤਾਂ ਨੇ ਆਪਣੇ ਨਾਲ ਜੋੜਦੇ ਕਿਹਦਾ ਜੀ ਅੰਮ੍ਰਿਤ ਸਾਡਾ ਜੀ ਫਲਾਣੇ ਢੱਡੀ ਵਾਲੇ ਦਾ ਫਲਾਣੇ ਢੱਡੀ ਵਾਲੇ ਦਾ ਸਾਡਾ ਕਲੇਰਾ ਵਾਲਿਆਂ ਦਾ ਅੰਮ੍ਰਿਤ ਹੈ ਸਾਡਾ ਰਾੜੇ ਵਾਲਿਆਂ ਦਾ ਅੰਮ੍ਰਿਤ ਹੈ ਗੁਰੂ ਦਾ ਅੰਮ੍ਰਿਤ ਨਾ ਰਿਹਾ ਸਿੱਖ ਕਿਹਦਾ ਗੁਰੂ ਨਾਨਕ ਦਾ ਆਪ ਸਿੱਖ ਹੈ ਉਹ ਆਪਣੀ ਗੱਲ ਕਰ ਰਹੇ ਨੇ ਚੱਕਰ ਲੱਗੇ ਚਾਕਰੀ ਕਿਸੇ ਦੀ ਨਹੀਂ ਕਰ ਰਹੇ ਗੱਲ ਗੱਲ ਭਗਤ ਆਪਣੀ ਕਰ ਰਹੇ ਨੇ ਇਹ ਭਗਤਾਂ ਦੀ ਗੱਲ ਹੈ ਭਗਤ ਆਪ ਚੱਕਰ ਨੇ ਜੇ ਜੇ ਉਹ ਚਾਕਰ ਨੇ ਹੋਈ ਅਸੀਂ ਚਾਕਰ ਬਣਨਾ ਇੱਕ ਆਦਮੀ ਨੇ ਭਗਤੀ ਪਾਸ ਕਰ ਲਈ ਇੱਕ ਆਦਮੀ ਸਾਇੰਟਿਸਟ ਆ ਉਹਨੇ ਖੋਜ ਕਰ ਲਈ ਦੂਜਾ ਨੂੰ ਆਪਣੀ ਖੋਜ ਦੱਸ ਰਿਹਾ ਕਿ ਐਟਮ ਬੰਬ ਐ ਬਣਾਈ ਦਾ ਮੈਂ ਬਣਾ ਲਿਆ ਉਹਨੇ ਲਿਖ ਦਿੱਤਾ ਜੇ ਕਿਸੇ ਨੇ ਬਣਾਉਣਾ ਹੈ ਬਣਾ ਲਿਓ ਤੁਸੀਂ ਉਹਨੇ ਲਿਖ ਲਿਆ ਵੀ ਆਏ ਤਰੀਕੇ ਨਾਲ ਅਸੀਂ ਅਡਾਪਟ ਕਰਕੇ ਵਿਧੀ ਸਾਡੀ ਭਗਤੀ ਪ੍ਰਵਾਨ ਹੋ ਗਈ ਅਸੀਂ ਜਮਨ ਮਰਨਾ ਆਪਣਾ ਕੱਢ ਲਿਆ ਤੁਸੀਂ ਕੱਢ ਲਓ ਗੱਲ ਤਾਂ ਇੰਨੀ ਹੋਈ ਜਾਂਦੀ ਉਹਨਾਂ ਨੇ ਆਪਣਾ ਕੱਢ ਲਿਆ ਤੁਸੀਂ ਕੱਢ ਲਓ ਜਿਹਨੇ ਕੱਟਣਾ ਕੱਢ ਲਓ ਜਿਹਨੇ ਨਹੀਂ ਕੱਟਣਾ ਨਾ ਕੱਢੋ ਇਹ ਛੁੱਟਣ ਦੀ ਵਿਧੀ ਹੈ ਸਾਰੀ ਬਾਤ ਇਹ ਵੀ ਸੁਣ ਕੇ ਜਟੋਟ ਪੱਕੀ ਵਿਧੀ ਸੁਣ ਲਈ ਉਹ ਵੀ ਜਾ ਗਿਆ ਯਾਰ ਇਹ ਵਿਧੀ ਵਧੀਆ ਭਗਤੀ ਲੱਗਣਾ ਕਾਹਦਾ ਸੀਗਾ ਹੋਰ ਕੁਝ ਕਰੀ ਜਾਂਦਾ ਸੀ ਪਰ ਸਭ ਕੁਝ ਹੀ ਜਾਂਦਾ ਸੀ ਸਿੱਖ ਕੋਈ ਕੀਦਾ ਗੁਰ ਕਹਿੰਦੇ ਕੀ ਸੰਤ ਬਲਾਈ ਤਾਂ ਬਣੀ ਕਹਿੰਦੀ ਹੈ ਸਤਗੁਰ ਦਾ ਅੰਦਰ ਬੈਠਾ ਸਾਰਿਆਂ ਦੇ ਸਿੱਖ ਕੋਈ ਨਹੀਂ ਸਤਗੁਰ ਦਾ ਜਨ ਖਾਲੀ ਕੋਈ ਨਹੀਂ ਤੁਸੀਂ ਕੌਣ ਕੀਦਾ ਆਪੇ ਗੁਰ ਲੈ ਇੱਥੇ ਤਾਂ ਆਪੇ ਕੋਲ ਖੇਲਾ ਸਭ ਕੁਝ ਆਪੇ ਆਪ ਗਾਂ ਆ ਜਾਣਾ ਜਿਹੜਾ ਇੱਕਾ ਇੰਡੀਪੈਂਡੈਂਟ ਹੈ ਕੋਈ ਕਿਸੇ ਦਾ ਚੱਲਾ ਨਹੀਂ ਹੈ ਬਾਣੇ ਰਹਿਣ ਹੋਰ ਗੱਲ ਹੈ ਹੁਣ ਆਪਣਾ ਹੀ ਬਣਾਇਆ ਹੋਇਆ ਨਿਯਮ ਬਣਾਏ ਨੇ ਹਰ ਸਮਾਜ ਆਪਣੇ ਆਪਣੇ ਨਿਯਮ ਬਣਾਉਂਦੀ ਹਰ ਦੇਸ਼ ਆਪਣੇ ਨਿਯਮ ਬਣਾਉਂਦਾ ਰਾਹ ਬਣਾਉਂਦਾ ਸਾਰੇ ਸ਼ਹਿਰੀਆਂ ਨੇ ਕਾਨੂੰਨ ਚ ਰਹਿਣਾ ਹੁੰਦਾ ਉਹ ਗੱਲ ਅਲੱਗ ਹੈ ਉਹ ਸਾਰਿਆਂ ਦਾ ਬਣਾਇਆ ਹੋਇਆ ਸਾਂਝਾ ਕਾਨੂੰਨ ਉਹਦੇ ਥੱਲੇ ਆ ਇੱਕ ਦੂਏ ਦੇ ਥੱਲੇ ਕੋਈ ਵੀ ਨਹੀਂ ਇੱਕ ਦੂਏ ਦੇ ਥੱਲੇ ਦਾ ਕੋਈ ਵੀ ਨਹੀਂ ਗੁਰੂ ਕੌਣ ਹੈ ਕੀ ਦਾ ਗੁਰੂ ਚੇਲੇ ਵਾਲੀ ਗੱਲ ਹੀ ਨਹੀਂ ਹੈ ਦੀ ਗੁਰੂ ਚੇਲੇ ਵਾਲੀ ਗੱਲ ਦੂਜੇ ਮਤਾਂ ਚ ਇਹੀ ਨਹੀਂ ਮਸਲਾ ਆ ਰਿਹਾ ਤਾਂ ਜੇ ਗੁਰੂ ਚੇਲੇ ਵਾਲੀ ਗੱਲ ਹੁੰਦੀ ਤਾਂ ਨਾਨਕ ਦਾ ਜਿਹੜਾ ਚੇਲਾ ਸੀ ਨਾ ਜੇ ਅਸੀਂ ਚੇਲਾ ਮੰਨੀਏ ਗੁਰੂ ਉਹ ਆਪਣੇ ਆਪ ਨੂੰ ਨਾਨਕ ਕਿਵੇਂ ਕਹਿੰਦਾ ਨਾਨਕ ਕਿਵੇਂ ਕਹਿੰਦਾ ਉਹ ਨਾਨਕ ਦਾ ਮਤਲਬ ਕਹਿਣ ਦਾ ਇਹ ਨਹੀਂ ਕੋਈ ਗੁਰੂ ਚੇਲਾ ਸਮਝ ਨਾ ਲਵੇ ਵੀ ਇਹ ਜੁੰਦਾ ਮੰਨ ਨਾ ਲਵੇ ਮਤਲਬ ਉਹਦਾ ਇਹ ਸੀ ਫਿਰ ਮੰਨ ਫਿਰ ਮੰਨੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਮਨ ਫੇਰ ਲਿਆ ਇਸ ਕਰਕੇ ਹਿੰਦੂ ਮਾਤਾ ਰੰਗ ਉਤਰਿਆ ਨਹੀਂ ਹੋਇਆ ਗੁਰਬਾਣੀ ਸੁਣੀ ਨਹੀਂ ਸਮਝੀ ਨਹੀਂ ਬੰਦੀ ਨਹੀਂ ਗੁਰੂ ਚੇਲਾ ਕੋਈ ਕਿਸੇ ਦਾ ਹੁੰਦਾ ਹੀ ਨਹੀਂ ਜੇ ਹੁੰਦਾ ਤਾਂ ਸ਼ਬਦ ਗੁਰੂ ਉਹ ਨਾ ਜਿਹੜੇ ਗੁਰੂ ਸ਼ਬਦ ਦੀ ਗੱਲ ਚੱਲਦੀ ਹੈ ਜਿੰਨਾ ਚਿਰ ਇੱਥੇ ਥੱਲੇ ਹੈ ਜਿੰਨਾ ਚਿਰ ਕੋ ਹੋਇਆ ਨਹੀਂ ਜਿੰਨਾ ਚਿਰ ਮਾਇਆ ਚ ਹੈ ਉਹਨਾਂ ਜੇ ਗੁਰੂ ਜਲ ਦੀ ਗੱਲ ਬਾਅਦ ਚ ਨਹੀਂ ਹੋਈ ਉੱਥੇ ਤਾਂ ਸਾਰੇ ਬਰਾਬਰ ਨੇ ਸੱਚਖੰਡ ਦੇ ਵਿੱਚ ਗੁਰੂ ਦਾ ਉੱਥੇ ਕੌਣ ਤਾਂ ਕੋਈ ਗੁਰੂ ਹੈ ਲੋਕ ਲੈ ਉੱਤੇ ਤੁਸੀਂ ਆਹੀ ਨੇ ਦੋਏ ਮਸੂਲ ਕੋਈ ਹੈ ਨਹੀਂ ਜੇ ਗੁਰੂ ਹੈ ਚੇਲਾ ਦਾ ਦੋਇ ਹੋ ਗਿਆ ਦੂਏ ਨੰਬਰ ਤੇ ਚਲਾ ਗਿਆ ਇੱਥੇ ਤਿੰਨ ਨੰਬਰ ਬਣਾਤੇ ਇਹਨਾਂ ਨੇ ਪਿਓ ਬਾਬੇ ਜੇਵਿਆ ਚੇਲਾ ਪ੍ਰਵਾਨ ਇਹਦੇ ਅਰਥ ਕਰਤੇ ਜੀ ਬਾਬਾ ਗੁਰਨਾਨ ਹੋ ਗਿਆ ਫਿਰ ਉਹ ਅੰਗਦ ਹੋ ਗਿਆ ਤੀਜਾ ਹੋ ਗਿਆ ਪੁੱਤ ਪ੍ਰਵਾਨ ਹੋ ਗਿਆ ਕਿਉਂ ਬਾਬੇ ਵਰਗਾ ਹੀ ਹੋ ਗਿਆ ਚੇਲ ਪੋਤਾ ਪ੍ਰਵਾਨ ਹੋ ਗਿਆ ਚੰਗੀ ਗੱਲ ਉਹਦਾ ਕਹਿੰਦਾ ਮੈਂ ਨਾਨਕ ਦਾ ਨਾਨਕ ਨਾਮ ਦਾ ਚੇਲਾ ਕਿਵੇਂ ਹੋ ਗਿਆ ਉਹ ਜਿਹੜਾ ਪਿਓ ਹੈ ਪਿਓ ਕੌਣ ਹੈ ਪਿਓ ਹੈਗਾ ਅੰਤਰਾਤਮਾ ਜਿਹਦੋਂ ਪੈਦਾ ਹੋਇਆ ਮਨ ਜਿਹੜਾ ਸ਼ੁੱਧ ਜਿਹੜਾ ਚੇਤਨ ਹੈ ਸ਼ੁੱਧ ਮਨ ਹੈ ਜਿਹੜਾ ਸ਼ੁੱਧ ਜਿਹੜੀ ਪ੍ਰਾਤਮਾ ਉਹ ਤੋਂ ਆਤਮਾ ਪੈਦਾ ਹੋਈ ਹੈ ਪ੍ਰਾਤਮਾ ਆਤਮਾ ਦਾ ਪਿਓ ਹੈ ਹੋ ਗਿਆ ਨਾ ਤੇ ਦੋਹਾਂ ਦੀ ਜਨਮ ਤੋਂ ਹੋਇਆ ਭੋਗ ਤੋਂ ਹੋਇਆ ਜਿਹੜਾ ਚੇਲਾ ਸੀ ਮਨ ਇਹ ਆਤਮਾ ਇਹ ਆਪਣੇ ਪਿਓ ਵਰਗਾ ਹੋ ਗਿਆ ਫਿਰ ਕਹਾਂ ਦਾਦੇ ਵਰਗਾ ਹੋ ਗਿਆ ਤਾਂ ਦਰਗਾਹ ਪ੍ਰਵਾਨ ਹੋਇਆ ਇਹ ਪਿਓ ਵਰਗਾ ਹੋਇਆ ਪਿਓ ਦਾਦੇ ਵਰਗਾ ਹੋਇਆ ਤਾਂ ਜਾ ਕੇ ਪ੍ਰਵਾਨ ਹੋਇਆ ਇਹ ਤਾਂ ਪਿਓ ਵਰਗਾ ਹੋਇਆ ਦੋਏ ਇੱਕ ਹੋ ਗਏ ਪਿਓ ਗਾਂ ਦਾਦੇ ਵਰਗਾ ਹੋ ਗਿਆ ਉਹ ਚੇਲਾ ਵੀ ਦਾਦੇ ਵਰਗਾ ਹੀ ਹੋ ਗਿਆ ਤਾਂ ਜਾ ਕੇ ਪ੍ਰਵਾਨ ਹੋਏ ਪਹਿਲਾਂ ਤਾਂ ਜੋਤੀ ਜੋਤ ਮਿਲੀ ਮਨ ਤੇ ਕੋਏ ਫਿਰ ਜਾ ਕੇ ਸ਼ਬਦ ਵਿੱਚ ਸਮਾ ਗਏ ਤਾਂ ਜਾ ਕੇ ਇੱਕ ਹੋਏ ਪ੍ਰਮਾਣ ਹੋਏ ਗੱਲ ਕੀ ਕਹੀ ਆ ਕੀ ਬਣਾ ਲੈ ਇਹਨਾਂ ਕੋਈ ਪਤਾ ਲੱਗ ਜੂ ਕੀ ਗੱਲ ਹੈ ਇਹ ਉਸ ਸ਼ਹਿਰ ਦੇ ਵਿੱਚ ਉਹ ਦੁਨੀਆ ਦੇ ਵਿੱਚ ਜੋ ਪੈਰ ਉਧਰ ਤਾਂ ਪੈਰ ਹੀ ਨਹੀਂ ਰੱਖਿਆ ਇਹਨਾਂ ਨੇ ਇਧਰ ਆ ਕਾਰੀ ਦੇਸ਼ ਦੀਆਂ ਗੱਲਾਂ ਨੇ ਸਾਰੀ ਤੇ ਮੇਰਾ ਕਾਰੀ ਦੁਨੀਆ ਦੀ ਗੱਲ ਆ ਸਾਰੀ ਲਈ ਬੈਠੇ ਨੇ ਸੰਸਾਰੀ ਇਹ ਸੰਸਾਰੀ ਅਰਥ ਨੇ ਜਿਹੜੇ ਬਣਾਉਂਦੇ ਨੇ ਸੰਸਾਰੀ ਆਦਮੀ ਨੇ ਵਿਦਵਾਨ ਸੰਸਾਰੀ ਬੰਦੇ ਹੁੰਦੇ ਨੇ ਸੰਸਾਰੀ ਬੋਲੀ ਹੁੰਦੀ ਹੈ ਸੰਸਾਰੀ ਉਹਨਾਂ ਦੀ ਅਕਲ ਹੁੰਦੀ ਹੈ ਔਰ ਸੰਸਾਰੀ ਉਹਨਾਂ ਦੇ ਅਰਥ ਹੋ ਸਕਦੇ ਨੇ ਬਣੀ ਦੇ ਨਿਰਾਕਾਰੀ ਅਰਥ ਨਾ ਅਜ ਤੱਕ ਹੋਏ ਨੇ ਵੇਦਾਂ ਦੇ ਅਰਥ ਕਿਨੇ ਵਿਗੜੇ ਸੀ ਇਹਨਾਂ ਵਿਦਵਾਨਾਂ ਨੇ ਪੜਦਾ ਨੇ ਵੇਦਾਂ ਦੇ ਅਰਥ ਕਿਉਂ ਬਗੜੇ ਸੀ ਇਹਨਾਂ ਨੇ ਬਗਾੜੇ ਸੀ ਵਿਦਵਾਨਾਂ ਨੇ ਪੰਡਤ ਪਾੜੀ ਬਹੁਤ ਬਹੁਤ ਕਬੀਰ ਕਹਿੰਦਾ ਨਹੀਂ ਪੰਡਤ ਵਿਦਵਾਨਾਂ ਨੇ ਬਾੜ ਪਾੜੀ ਆ ਉਹ ਸਾਡੇ ਵੀ ਪੰਡਤ ਨੇ ਵਿਦਵਾਨ ਕਿਤਾਬਾਂ ਲਿਖੀ ਜਾਂਦੇ ਨੇ ਰੋਜ਼ ਉਹ ਦੁਨੀਆ ਉਹ ਤਾਂ ਉਹਦੇ ਦੇਖ ਨਹੀਂ ਸਕਦੇ ਆਪਣੀ ਮਨਬੁੱਧੀ ਤੋਂ ਪਰੇ ਦੇਖ ਨਹੀਂ ਸਕਦੇ ਸਾਰੀ ਗੱਲ ਮਨਬੁੱਧੀ ਤੋਂ ਪਰੇ ਦੀ ਹੈ ਇਹ ਹਿਰਦੇ ਦੀ ਗੱਲ ਹੈ ਸਭ ਕੁਝ ਘਰ ਹੈ ਇਹ ਸਭ ਕੁਝ ਹੈ ਘਰ ਵਿੱਚ ਬਾਹਰ ਨਹੀਂ ਬਾਹਰ ਕੁਝ ਨਹੀਂ ਕਿਉਂ ਜਿਹੜਾ ਘਰ ਹੈ ਕਰਤਾ ਤੇਰੇ ਸਭ ਕੁਝ ਹੈ ਇਹ ਸੰਸਾਰ 'ਚ ਸਭ ਕੁਝ ਨਹੀਂ ਹੈ ਜਿੱਥੇ ਸਭ ਕੁਝ ਹੈ ਉੱਥੇ ਦੀ ਗੱਲ ਹੈ ਸੰਸਾਰ ਸਭ ਕੁਝ ਹੈ ਸੰਸਾਰ 'ਚ ਨਹੀਂ ਸਭ ਕੁਝ ਹੈ ਸੰਸਾਰ ਵਾਲੇ ਘਰ ਵਿੱਚ ਕਿਸੇ ਦੇ ਸਭ ਕੁਝ ਨਹੀਂ ਹੈ ਕਰਤਾ ਤੇਰੇ ਸਭ ਕੁਝ ਆਦਾ ਥੋੜਾ ਜਿਹਾ ਸੌਦਾ ਕੱਢ ਕੇ ਨਾ ਘਰ ਚੋਂ ਬਾਹਰ ਆ ਖੜਾਇਆ ਹੋਇਆ ਸੰਸਾਰ ਰਟਿਆ ਹੋਇਆ ਥੋੜਾ ਜਿਹਾ ਕੱਢ ਕੇ ਥੋੜਾ ਸੰਸਾਰ ਰਚਿਆ ਨਾ ਉਹ ਜੋ ਕੁਝ ਕੱਢ ਕੇ ਥੋੜਾ ਆਟਾ ਆਪਾਂ ਥੋੜਾ ਜਿਹਾ ਕੱਢ ਕੇ ਛਾਣ ਕੇ ਰੋਟੀਆਂ ਬਣਾ ਲਈਆਂ ਉਹਦੀਆਂ ਸਾਰਾ ਥੋੜੀ ਦੁਨੀਆ ਭਰ ਦੀ ਕਣਕ ਪੀ ਕੇ ਉਹ ਥਾਲੀ 'ਚ ਪਾ ਲਈ ਉਹ ਤਾਂ ਇੰਨਾ ਕੇ ਕੁਝ ਹੈ ਥੋੜਾ ਜਿਹਾ ਸਮਾਤਰ ਇਹਦੇ ਵਿੱਚ ਅਰਥ ਨੂੰ ਲੱਭ ਜਾਣਗੇ ਨਿਰਾਕਾਰੀ ਦੁਨੀਆ ਇਹ ਸਾਰੀ ਗੱਲ ਜੋਤ ਦੀ ਆਜ਼ਾਦ ਦੀ ਹੈ ਜੀ ਕਿਵੇਂ ਜੋਤ ਵੱਖਰੀ ਹੋਈ ਹੈ ਕੀ ਜੋਤ ਦੀਆਂ ਬਿਮਾਰੀਆਂ ਨੇ ਸਰੀਰ ਦੀਆਂ ਬਿਮਾਰੀਆਂ ਹੋਰ ਨੇ ਜੋਤ ਦੀਆਂ ਬਿਮਾਰੀਆਂ ਹੋਰ ਨੇ ਹੋਵੇ ਰੋਗ ਸਰੀਰ ਨੂੰ ਹੋਵੇ ਰੋਗ ਜੋਤ ਨੂੰ ਹੁੰਦਾ ਚਿੰਤਾ ਰੋਗ ਸਰੀਰ ਨੂੰ ਤਾਂ ਗੱਲ ਅਲੱਗ ਹੈ ਕਿ ਚਿੰਤਾ ਨਾਲ ਸਰੀਰ ਤੇ ਵੀ ਅਸਰ ਪੈਂਦਾ ਉਹ ਗੱਲ ਅਲੱਗ ਹੈ ਚਿੰਤਾ ਦਾ ਅਸਰ ਸਰੀਰ ਤੇ ਵੀ ਪੈ ਜਾਂਦਾ ਉਹ ਗੱਲ ਵੱਖਰੀ ਹੈ ਚਿੰਤਾ ਰੋਗ ਤਾਂ ਆਤਮਾ ਨੂੰ ਹੈ ਲੋਭ ਵੀ ਆਤਮਾ ਨੂੰ ਹੈ ਵੀ ਆਤਮਾ ਨੂੰ ਇਹ ਉਹਦੀਆਂ ਬਿਮਾਰੀਆਂ ਨੇ ਉਹਦਾ ਇਲਾਜ ਹੈ ਸੰਸਾਰ ਦੇ ਵਿੱਚ ਸੰਸਾਰੀ ਸਰੀਰ ਹੈ ਇਹਦੀਆਂ ਬਿਮਾਰੀਆਂ ਲੱਗਦੇ ਉਹਦਾ ਇਲਾਜ ਉਹ ਤਾਂ ਡਾਕਟਰ ਹੋਰ ਮੈਂ ਕੋਈ ਬਥੇਰੇ ਨਹੀਂ ਉਹਦਾ ਇਲਾਜ ਕਰਨਾ ਉਹਦੀ ਖੋਜ ਵੀ ਲੱਗ ਹੋ ਰਹੀ ਹੈ ਕਰਤਾ ਤੇਰੇ ਸਭ ਕੁਝ ਹੈ ਜਿਹਦੇ ਘਰ 'ਚ ਸਭ ਕੁਝ ਹੈ ਇਸ ਕਰਕੇ ਹੈ ਸਭ ਕੁਝ ਘਰ ਮੈਂ ਦੇਖੋ ਦੂਈ ਭਗਤੀ ਹੈ ਤੇ ਕਹਿੰਦਾ ਘਰ ਦਾ ਤੇਰੇ ਸਭ ਕੁਝ ਇਹਨੂੰ ਉਹ ਕਹਿੰਦਾ ਤੇਰੇ ਘਰ 'ਚ ਸਭ ਕੁਝ ਹੈ ਆਤਮਾ ਨੂੰ ਕਿਹਾ ਤੇਰਾ ਘਰ ਨਹੀਂ ਇਹ ਜਿਹਨੂੰ ਤੂੰ ਘਰ ਮੰਨੀ ਬੈਠਾ ਤੇਰੇ ਘਰ ਦਾ ਸਭ ਕੁਝ ਤੇ ਛੱਡ ਕੇ ਆ ਗਿਆ ਪ੍ਰਦੇਸ਼ ਮੈਨੂੰ ਪਤਾ ਨਹੀਂ ਕੀ ਲੈ ਜੂ ਇਥੋਂ ਘਟ ਕੇ ਇਹ ਤਾਂ ਸੌਦਾ ਹੀ ਨਹੀਂ ਉੱਥੇ ਵਾਲਾ ਕੋਈ ਇਹ ਤਾਂ ਉੱਥੇ ਦਾ ਕੰਮ ਦਾ ਹੀ ਨਹੀਂ ਹੈਗਾ ਕੁਝ ਵੀ ਇੱਥੇ ਦਾ ਕਰਤਾ ਤੇਰੇ ਸਭ ਕੁਝ ਤੇਰਾ ਵੀ ਨੂੰ ਕਿਹਾ ਤੇਰਾ ਇਸ ਨੂੰ ਕਿਹਾ ਇੱਕ ਹੋਰ ਹੋਰ ਕੀ ਦਾ ਪਰਦੇਸੀ ਵੀ ਹੋਇਆ ਹੈ ਮਨ ਇਹ ਪਰਦੇਸੀ ਨਹੀਂ ਹੈ ਇਹਦਾ ਕਰਤਾ ਜਿੱਤੇ ਹੈਗਾ ਹੈਗਾ ਡੱਟਾ ਡੇਰਾ ਹੈ ਨਹੀਂ ਜੈ ਡੇਰਾ ਤਾਂ ਜਾਣ ਇਹ ਨਹੀਂ ਤੇਰਾ ਘਰ ਹੈ ਡੇਰਾ ਦੀਆਂ ਡੇਰਾ ਲਾਈ ਬੈਠੇ ਤੇ ਜੇ ਡੇਰਾ ਤੈ ਜਾਣ ਜਿਹੜਾ ਡੇਰਾ ਉਹਨੂੰ ਸਮਝ ਕੌਣ ਤੇਰਾ ਡੇਰਾ ਕਿੱਥੇ ਹੈ ਤੇ ਡੇਰੇ ਦਾ ਸੰਜਮੋ ਗੁਰ ਕੇ ਸ਼ਬਦ ਪਛਾਣ ਆ ਗੁਰਬਾਣੀ ਜੋ ਪਛਾਣ ਲੈ ਉਹਦੇ ਬਾਬਾ ਡੇਰੇ ਤੇ ਪਹੁੰਚਣ ਵਾਸਤੇ ਕੀ ਕਰਨਾ ਕੀ ਹੈ ਬਾਬਾ ਨੇ ਖਰੀਦ ਪੜਿਆ ਨਹੀਂ ਸੀ ਦੋ ਕਿਸਮ ਦੇ ਨੇ ਇੱਥੇ ਚੱਕਰ ਇੱਥੇ ਚੱਕਰ ਲੱਗੇ ਚੱਕਰੀ ਨਾਲੇ ਗਾਰੂ ਬਾਦ ਨਾਲ ਦਾ ਸਿੱਖ ਬਣ ਗਿਆ ਨਾਲ ਕਰਦਾ ਆਪਣੀ ਮਰਜ਼ੀ ਹੈ ਗੁਰਬਾਣੀ ਦੀ ਕੋਈ ਗੁਰਬਾਣੀ ਫਿਰ ਉਹਦਾ ਕੀ ਫਾਇਦਾ ਹੋਇਆ ਬਈ ਕੀ ਪ੍ਰਾਪਤੀ ਹੋ ਕੁਝ ਨਹੀਂ ਇੱਕ ਦੂਜਾ ਹੁਣ ਇਹ ਮਨਮੁਖ ਸਿੱਖ ਅਖੌਤੀ ਸਿੱਖਾ ਸਿੱਖ ਨਹੀਂ ਹੈ ਸਿੱਖ ਤਾਂ ਹੈ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਫਿਰ ਚਾਕਰ ਹੈ ਅਸਲ ਚ ਚਾਕਰ ਤਾਂ ਫੇਰ ਹੈ ਜਿਵੇਂ ਉਹ ਕਹਿੰਦਾ ਹੋਵੇ ਜੇ ਚੱਲੇ ਖਸਮੇ ਪਾਏ ਉਹਦੀ ਰਜ਼ਾ ਚ ਚੱਲੇ ਫਿਰ ਕੀ ਹੁੰਦਾ ਹਰਮਤ ਤਿਸ ਨੂੰ ਅਗਲੀ ਫਿਰ ਦੇਖ ਤੇ ਦਰਵਾਜ਼ੇ ਖੋਲ ਦਿੰਦਾ ਗਿਆਨ ਦੇ ਦਰਵਾਜ਼ੇ ਖੋਲ ਦਿੰਦਾ ਉਹਦੇ ਵਾਸਤੇ ਹੁਣ ਗਿਆਨ ਦਾ ਦਰਵਾਜ਼ਾ ਬੰਦ ਹੈ ਨਾ ਦਸ ਦਾ ਉਹ ਗਿਆਨ ਦਾ ਹੀ ਦਰਵਾਜ਼ਾ ਬੰਦ ਹੈ ਦਸ ਉਦਾਰ ਦਾ ਹੋਰ ਕੋਈ ਦਰਵਾਜ਼ਾ ਨਹੀਂ ਹੈ ਉਹਨਾਂ ਜਿਹੜੇ ਭਰਮਾਂ ਜਨਾ ਜਿਹੜਾ ਦਰਵਾਜ਼ਾ ਖੁੱਲਦਾ ਨਹੀਂ ਸਾਰੀ ਸੋਚੀ ਆ ਜਾਂਦੀ ਸੋਚੀ ਦਾ ਦਰਵਾਜ਼ਾ ਖੁੱਲ ਜਾਂਦਾ ਉਹਦੇ ਵਾਸਤੇ ਅਗਲੀ ਅਗਲੀ ਕਿੱਥੇ ਦੀ ਸੰਸਾਰ ਤੋਂ ਅਗਲੀ ਨਿਆਕਾਰ ਦੁਨੀਆ ਦੀ ਸੋਚੀ ਸੋਚੀ ਕਾਹਦੇ ਨਹੀਂ ਵਿਦਵਾਨਾਂ ਕੋਲ ਹੈ ਅਗਲੀ ਹੈ ਸੋਚੀ ਇੱਥੇ ਇੱਥੇ ਅਗਲੀ ਸੰਸਾਰ ਦੀ ਸੋਝੀ ਸੰਸਾਰ ਹੈਗੀ ਹੈ ਇਹ ਤੋਂ ਅਗਲੀ ਇਹ ਅਗਲੀ ਹੈ ਅਗਲੀ ਸੋਝੀ ਹੈ ਜਿੱਥੇ ਜਾਣਾ ਉੱਥੇ ਦੀ ਸੋਝੀ ਹੈ ਨਿਰਾਕਾਰੀ ਦੁਨੀਆ ਦੀ ਸੋਝੀ ਹੈ ਗੁਰਮਤ ਅਰਥਾ ਸੋਝੀ ਗਿਆਨ ਅਗਲੀ ਅਗਲੀ ਮਤ ਆਉਂਦੀ ਹੈ ਹੁਣ ਸੰਸਾਰ ਦੀ ਤਾਂ ਹੈਗੀ ਹੈ ਇਹ ਤੋਂ ਅੱਗੇ ਦੀ ਨਿਰਾਕਾਰੀ ਦੁਨੀਆ ਦੀ ਅਸਲ ਸਾਰੀ ਗਿਆਨ ਅੰਦਰੇ ਨੇ ਨਾ ਸਾਡੇ ਕੋਲ ਪੰਜ ਇਹਨਾਂ ਦੇ ਨਾਲ ਜਿਹੜੀ ਸੋਚੀ ਉਹ ਤਾਂ ਸਾਡੇ ਸਾਹਮਣੇ ਦੀ ਨਹੀਂ ਹੋਈ ਇਹ ਤੋਂ ਅਗਲੀ ਮੈਂ ਕੰਨੀ ਸੁਣਨਾ ਅੱਖਾਂ ਵਾਜੋਂ ਵੇਖਣਾ ਉਹ ਸੋਚੀ ਪੈਰਾਂ ਵਾਜੋਂ ਚੱਲਣਾ ਬਿਨ ਹੱਥੀ ਕਰਨਾ ਇਹ ਸੋਚੀ ਇਹ ਅਗਲੀ ਹੈ ਇੱਥੇ ਦੀ ਨਹੀਂ ਇੱਕ ਤਾਂ ਪੈਰਾਂ ਨਾਲ ਚੱਲਣਾ ਅੱਖਾਂ ਨਾਲੇ ਕਰਨਾ ਅੱਖਾਂ ਨਾਲੇ ਦੇਖਣਾ ਕੰਨਾਂ ਨਾਲੇ ਸੁਣਨਾ ਇਹ ਸੋਚੀ ਅਗਲੀ ਹੈ ਫਿਰ ਕਿ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਬਣਨਾ ਇਹ ਅਗਲੀ ਸੋਚੀ ਹੈ ਇਹ ਸੋਚੀ ਤੇ ਵਿਸ਼ਵਾਸ ਨਹੀਂ ਹੁੰਦਾ ਵਿਦਵਾਨਾਂ ਨੂੰ ਇਹ ਸੋਚੀ ਅਗਲੀ ਹੈ ਫਿਰ ਪਰ ਮਿਲਦੀ ਕਿਹਨੂੰ ਸਵਾਲ ਹੈ ਕੀ ਨੂੰ ਹੈ ਜੇ ਚੱਲੇ ਉਹਦੀ ਰਜ਼ਾ ਚੱਲੇ ਪਾਣਾ ਮਿੱਠਾ ਕਰਕੇ ਲੱਗਣ ਲੱਗ ਜਾ ਨਾ ਮਿਲ ਜਾਂਦੀ ਹੈ ਪਾਣਾ ਮਿੱਠਾ ਕਰਕੇ ਚੱਲੇ ਮਿਲ ਜਾਂਦੀ ਹੈ ਇਹਨੂੰ ਜਤਨ ਕਰਕੇ ਨਹੀਂ ਮਿਲਦੀ ਹੈ ਯਤਨ ਜੇ ਕਰਨਾ ਆਪਣਾ ਮਨ ਨੂੰ ਬਣਾਉਣ ਦਾ ਹੀ ਕਰਨਾ ਹੈ ਯਤਨ ਕਰਕੇ ਨਹੀਂ ਹੋਰ ਮਿਲਦੀ ਕਿਸੇ ਨਾਲ ਬਾਲਾ ਫੇਰ ਜਾਵੇ ਬੈਠਾ ਬਾਲਾ ਫੇਰੀ ਜਾਊਗਾ ਮੈਨੂੰ ਸੋਚੀ ਮਿਲ ਨਹੀਂ ਮਿਲਦੀ ਤਪ ਕਰੇ ਤੇ ਨਹੀਂ ਮਿਲਦੀ ਕਿੰਨੇ ਮਰਜ਼ੀ ਲੰਗਰ ਚਲਾ ਲਓ ਤਾਂ ਨਹੀਂ ਮਿਲਦੀ ਹੋਰ ਕਿਸੇ ਯਤਨ ਨਾਲ ਨਹੀਂ ਮਿਲਦੀ ਭਾਣੇ 'ਚ ਚੱਲਣ ਨਾਲ ਮਿਲ ਜਾਂਦੀ ਲੰਗਰ ਉਹ ਤੋਂ ਵੱਡਾ ਤੁਸੀਂ ਨਹੀਂ ਚਲਾ ਸਕਦੇ ਉਹਦਾ ਬਥੇਰੇ ਚਲਾਇਆ ਹੋਇਆ ਸਾਰੇ ਜੀ ਜੰਤ ਦਾ ਹੀ ਖਾਤੇ ਦਿੱਤਾ ਹੋਇਆ ਚਲਾ ਲਓ ਕੋਈ ਤੁਸੀਂ ਆਦਮੀ ਖਾਤੇ ਚਲਾ ਲਓਗੇ ਅਦੂਏ ਜੀ ਜੰਤ ਖਾਤੇ ਕੌਣ ਚਲਾਊ ਸਾਰੀ ਜਤ ਉਹਦੇ ਹੀ ਨੇ ਲੰਗਰ ਨਹੀਂ ਜੜਾ ਜੇ ਕੋਈ ਭੁੱਖਾ ਮਰਦਾ ਹੋਵੇ ਹੋਰ ਜਾਨਵਰ ਕੋਈ ਉਹਨੂੰ ਤਾਂ ਪਤਾ ਵੀ ਨਹੀਂ ਕਿੰਨੇ ਜੀ ਜਾਨ ਦੁੱਧ ਨੇ ਘਰ ਦੇ ਵਿੱਚ ਪਤਾ ਨਹੀਂ ਕਿੱਥੇ ਸੋਣੇ ਨੇ ਅੰਦਰ ਕੀੜੀਆਂ ਕਿੰਨੀਆਂ ਦੁਨੀਆਂ ਫਿਰਦੀਆਂ ਬਾਹਰ ਨਿਕਲਣਗੇ ਖੱਡਾ ਉਹਨਾਂ ਦੇ ਘਰ ਨੇ ਅਸੀਂ ਕਹਿੰਦੇ ਘਰ ਸਾਡਾ ਖਬਰੀ ਕਿਤੇ ਕਿਤੇ ਜਿਹੜੀਆਂ ਆਪਣੇ ਆਲੇ ਵਿੱਚ ਛੱਤਾਂ ਲੜੀ ਜਾਂਦੀਆਂ ਹੁੰਦੀ ਸੀ ਅੱਗੇ ਦੂਜੀਆਂ ਛੱਤਾਂ 'ਚ ਇਹ ਮੇਰਾ ਘਰ ਹੈ ਤੂੰ ਕਿਵੇਂ ਵੜ ਗਈ ਆ ਕੇ ਇੱਕ ਤਾਂ ਬਹੁਤ ਕਿਉਂਕਿ ਸਭ ਦਾ ਹੀ ਕਬਜ਼ਾ ਇੱਥੇ ਆਦਮੀ ਧੱਕਾ ਕਰ ਲੈਂਦਾ ਗੱਲ ਠੀਕ ਹੈ ਘਾਟਾ ਦੁੱਧ ਬਜਾਰੀ ਉੱਡ ਜਾਂਦੀ ਹੈ ਕੀ ਕਰਨ ਪਰਮਤ ਦੇ ਸਰਵਾ ਅਗਲੀ ਉਹ ਬਜੋ ਵੀ ਦੂਣਾ ਖਾਏ ਉਹ ਬਜੋ ਵੀ ਦੂਣਾ ਖਾਏ ਬਾਕੀ ਰਹਿ ਗਿਆ ਸੰਸਾਰੀ ਸੁਖ ਸੰਸਾਰੀ ਸੁਖ ਉਹਦੇ ਵੀ ਕਮੀ ਨਹੀਂ ਰਹਿੰਦੀ ਉਹਨੂੰ ਸੰਸਾਰੀ ਸੁਖ ਦੀ ਵੀ ਕਮੀ ਨਹੀਂ ਰਹਿੰਦੀ ਸੰਸਾਰੀ ਸੁਖ ਨੂੰ ਤਾਂ ਤੱਕੇ ਦਿੰਦਾ ਸਮਾਂ ਉਹਨੂੰ ਪਤਾ ਸੁਖ ਰੋਗ ਹੈ ਉਹਦਾ ਵਾਇਦਾ ਉਹ ਦੂਣਾ ਨਹੀਂ ਖਾਂਦੇ ਹੁੰਦੇ ਸਿਆਣੇ ਉਹਨੂੰ ਪਤਾ ਜ਼ਿਆਦਾ ਖਾਦਾ ਤਾਂ ਨੁਕਸਾਨ ਕਰਦਾ ਸਿਆਣੇ ਤਾਂ ਘੱਟ ਖਾਂਦੇ ਹੁੰਦੇ ਨੇ ਸਮਾਂ ਜ਼ਿਆਦਾ ਖਾਣ ਵਾਲਾ ਤਾਂ ਬਿਮਾਰ ਹੋ ਜਾਂਦਾ ਹੈ ਸਿਆਣੇ ਹਮੇਸ਼ਾ ਜ਼ਿਆਦਾ ਖਾਣ ਤੋਂ ਬਚਦੇ ਨੇ ਇਹ ਥੋੜੀ ਹੈ ਜੇ ਹੁਣ ਵਿਆਹ ਚਲਿਆ ਗਿਆ ਬਿਮਾਰ ਹੋ ਗਿਆ ਉਹਨੇ ਖਾ ਖਾ ਕੇ ਕਹਿੰਦੇ ਭਾਈ ਬਚ ਕੇ ਖਾਓ ਕਹਿੰਦੇ ਹੋਵੇ ਵੀ ਡਾਕਟਰ ਹੁਣ ਜਾਂਦੇ ਜਾਂਦੇ ਰਾਹ 'ਚ ਡਾਕਟਰ ਤੇ ਪਹਿਲਾਂ ਜਾਣਾ ਪਏ ਕਦੀ ਉਹੀ ਚੀਜ਼ਾਂ ਨੇ ਤੇ ਕਿਉਂ ਜ਼ਿਆਦਾ ਪਾਇਆ ਹੈ ਤੇ ਬੁਖਾਲੇ ਜ਼ਿਆਦਾ ਪਾਏ ਹੋਏ ਨੇ ਜਿਹੜੇ ਸਿਆਣੇ ਨਹੀਂ ਉਹ ਭਾਈ ਆਪਣੀ ਬੁੱਧੀ ਵਰਤਦੇ ਉਹ ਵਜੂ ਵੀ ਦੋਣਾ ਖਾਏ ਕੋਈ ਕਮੀ ਨਹੀਂ ਰਹਿੰਦੀ ਸੰਸਾਰੀ ਸੁਖ ਦੀ ਵੀ ਕੋਈ ਕਮੀ ਨਹੀਂ ਰਹਿੰਦੀ ਸੰਸਾਰੀ ਪਦਾਰਥ ਦੀ ਵੀ ਕੋਈ ਕਮੀ ਨਹੀਂ ਰਹਿੰਦੀ ਰਿੱਧ ਸਿੱਧ ਨਾਮੇ ਕੀ ਨਾਮੇ ਕੀ ਦਾ ਦਾਸੀ ਹੈ ਰਿੱਧ ਸਿੱਧ ਪਰ ਉਹ ਤਾਂ ਬਚਦਾ ਉਹ ਤਾਂ ਵਾਸੀ ਵੀ ਹੈ ਦਾਸੀ ਵੀ ਹੈ ਵਾਸੀ ਵੀ ਬਣ ਜਾਂਦੀ ਹੈ ਦਾਸੀ ਵਾਸੀ ਬਣ ਜਾਂਦੀ ਹੈ ਆਪਰੇਸ਼ਨ ਰਾਏ ਦੀ ਦਾਸੀਓ ਫਾਸੀ ਬਣੀ ਸੀ ਆ ਜਿਹੜੀ ਵਿਆਹ ਕੇ ਲਿਆ ਦਾਸੀ ਨਾਲ ਬਣੀ ਸੀ ਉਹੀ ਫਾਸੀ ਬਣ ਗਈ ਸੀ ਚਲੋ ਕਾਨੂੰਨ ਦੀ ਪ੍ਰੀਸ਼ਦ ਦੀ ਗੱਲ ਛੇੜ ਲਈ ਦਾਸੀ ਜਿਹੜੀਆਂ ਨੇ ਬਹੁਤ ਇਸਤੀ ਆਉਂਦੀਆਂ ਦਾਸੀਆਂ ਜਿਹੜੀਆਂ ਨੇ ਫਾਸੀਆਂ ਬਣ ਗਈਆਂ ਗਲਤੀ ਫਾਸੀ ਬਣ ਜਾਂਦੀ ਹੈ ਨਾ ਹਾਂ ਦਾਸੀਆਂ ਰਾਣੀਆਂ ਬਣਾ ਲਈਆਂ ਫਿਰ ਫਾਸੀ ਬਣ ਗਈ ਗੁਰਮਤ ਇਹ ਮਾਇਆ ਫਾਸੀ ਬਣ ਜਾਂਦੀ ਹੈ ਕਹਿਣ ਦਾ ਮਤਲਬ ਹੈ ਗਲੇ ਦੀ ਹਾਂ ਅਗਰ ਨਹੀਂ ਦਾਸੀ ਤਾਂ ਹੈ ਪਰ ਜੇ ਜ਼ਿਆਦਾ ਨੇੜੇ ਰੱਖੇ ਤਾਂ ਫਾਸੀ ਵੀ ਬਣ ਜਾਂਦੀ ਹੈ ਗਲੇ ਦੀ ਗੁਰਮਤ ਤੇ ਸੁਣੋ ਅਗਲੀ ਉਹ ਵਜੋ ਵੀ ਦੁਨਾ ਖਾਏ ਜਿਹੜੇ ਮਾਰਦੇ ਨੇ ਸੰਤਾਂ ਨੂੰ ਗੁਰੂਆਂ ਨੂੰ ਪੈਸੇ ਕਰਕੇ ਹੀ ਮਾਰਦੇ ਨੇ ਫਾਸੀ ਦੀ ਹੈ ਹੋਰ ਬਜੂ ਵੀ ਦੋਣਾ ਖਾਏ ਸੰਸਾਰੀ ਪਦਾਰਥਾਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ ਕੁਝ ਕਮੀ ਨਹੀਂ ਰਹਿੰਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ ਰਵਿਦਾਸ ਦੀ ਕਹਾਣੀ ਹੈ ਸੰਤ ਆਇਆ ਕੋਈ ਰਵਿਦਾਸ ਹੋ ਗਈ ਬੈਠਾ ਆਪਣਾ ਛਪਰੀ ਕਹਿੰਦੇ ਜੁੱਤੀ ਗੰਢੀ ਜਾਂਦਾ ਆਪਣਾ ਕਹਿੰਦਾ ਰਵਿਦਾਸ ਜੀ ਮੈਂ ਆਇਆ ਸੀ ਪਿਛਲੇ ਸਾਲ ਜਦ ਵੀ ਤੁਸੀਂ ਐਵੇਂ ਸੀ ਅੱਜ ਵੀ ਇਹ ਇੰਨਾ ਤੁਹਾਡੇ ਕੋਲ ਗਿਆਨ ਹੈ ਤੁਸੀਂ ਕੋਈ ਹੋਏ ਜੇ ਬੈਠੇ ਨਹੀਂ ਹੋਏ ਜਾਂਦਾ ਨਹੀਂ ਇਹਦਾ ਉਹਦਾ ਬਾਹਰੋਂ ਦੇਖਦਾ ਵੀ ਉਹੀ ਝੋਪੜੀ ਉਹ ਅੰਦਰੋਂ ਦੇਖਦਾ ਵੀ ਮੈਂ ਕਿੱਥੇ ਚਲਾ ਗਿਆ ਹੈ ਮੇਰਾ ਨੀਲਮ ਹੈ ਉਹਦੀ ਦਾ ਅਵਸਥਾ ਅੰਦਰ ਦੀ ਬਦਲਦੀ ਉਹ ਆਪਣੀ ਗੱਲ ਕਰਦਾ ਆਪਣੀ ਗੱਲ ਕਰਦਾ ਦੋ ਗੱਲਾਂ 'ਚ ਕੀ ਫਰਕ ਹੈ ਉਹ ਵੀ ਸੰਤ ਉਹ ਵੀ ਸੰਤ ਜਿਹੜਾ ਸਿਰਫ ਮਾਇਆ ਨੂੰ ਦੇਖ ਰਿਹਾ ਸੰਤ ਉਹਦੀ ਦਾਸੀ ਫਾਸੀ ਬਣੀ ਹੋਈ ਹੈ ਉਹ ਕਹਿੰਦਾ ਲਾ ਆ ਲੈ ਤੁਹਾਨੂੰ ਮੈਂ ਉਹ ਦੇ ਗਿਆ ਸੀਗਾ ਉਹ ਪਾਰਸ ਵੀ ਲੋਹੇ ਨੂੰ ਲਾ ਲਿਓ ਸੋਨਾ ਬਣ ਜੂਗਾ ਹੁਣ ਨੂੰ ਦਾ ਤੁਸੀਂ ਸੋਨਾ ਫਿਰ ਦੁਨੀਆ ਦੇ ਲੋਹਾ ਦਾ ਤਾਂ ਲੋਕਾਂ ਨੂੰ ਲੋਹਾ ਚਾਹੀਦਾ ਨਾ ਹਰ ਵੀਰ ਜਿਹੜਾ ਕੰਮ ਕਰਦਾ ਕਹਿੰਦੇ ਫਿਰ ਉਹ ਕਿੱਥੇ ਹੈ ਕਹਿੰਦੇ ਪਤਾ ਨਹੀਂ ਮੈਨੂੰ ਕਿੱਥੇ ਤਾਂ ਜਿੱਥੇ ਰੱਖਿਆ ਸੀ ਉੱਥੇ ਪਿਆ ਹੁਣ ਕਹਿੰਦਾ ਪਾਰਸ ਨੇ ਕਹਿੰਦਾ ਛੱਪਰ ਚ ਟੰਗ ਦੇ ਆਪ ਹੱਥ ਲਾਇਆ ਨਹੀਂ ਕਹਿੰਦੇ ਛੱਪਰ ਜੇ ਟੰਗਾ ਰਿਹਾ ਹੈ ਤਾਂ ਸਾਖੀ ਸਾਖੀ ਦਮ ਹੁੰਦਾ ਜੇ ਸੱਚੀ ਨਾ ਵੀ ਹੋਵੇ ਪਾਰਸ ਨੂੰ ਦੀ ਕੋਈ ਚੀਜ਼ ਨਹੀਂ ਕਹਿਣ ਦਾ ਮਤਲਬ ਹੈ ਉਹਨੂੰ ਮਾਇਆ ਦੀ ਲੋੜ ਨਹੀਂ ਸੀ ਉਹਨੂੰ ਪਤਾ ਸੀ ਮਾਇਆ ਫਾਸੀ ਬਣ ਜੂ ਕਹਿੰਦਾ ਮੈਨੂੰ ਨੀਂਦ ਨਹੀਂ ਆਉਣੀ ਜੇ ਕਿਸ ਨੂੰ ਲੱਗਿਆ ਪਤਾ ਲੱਗ ਗਿਆ ਤੇ ਕੋਈ ਪਾਰਸ ਹੈ ਪਤਾ ਰਾਜਾ ਕਿਹੜੀ ਸੀ ਫਿਰੂ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਜਿਹੜਾ ਆਪਣੀ ਮਰਜ਼ੀ ਕਰਦਾ ਖਸਮ ਦੀ ਬਰਾਬਰੀ ਕਰਦਾ ਉਹਨੂੰ ਕਹਿ ਆ ਕਰ ਉਹਦੀ ਬਜਾਏ ਕਰਨ ਗਿਆ ਕੁਝ ਹੋਰ ਤੇ ਤਾਂ ਬਰਾਬਰੀ ਹੋਈ ਸੋ ਸਲਾਮ ਜਵਾਬ ਕਰਦਾ ਜਿਹੜਾ ਤਾਂ ਬਰਾਬਰੀ ਕਰਦਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਤੇ ਖਸਮ ਬਰਾਬਰੀ ਕਰਦਾ ਖਸਮ ਘਰ ਕਦੋਂ ਬੰਦੇ ਜੇ ਕਰੇ ਪਿੰਡੋਂ ਜੇ ਬਰਾਬਰੀ ਕਰੇ ਤਾਂ ਇਹ ਜੋ ਖਸਮ ਮੰਨਿਆ ਨਹੀਂ ਹੈ ਜੁਬਰਦਾਰੀ ਕਰਦਾ ਹੋਇਆ ਸਿੱਖਾ ਦਾ ਹੋਇਆ ਆਪਣੀ ਮਰਜ਼ੀ ਦਾ ਹੁਣ ਵੀ ਛੱਡੀ ਉਹਨੇ ਇਹ ਧਰਮ ਨਹੀਂ ਹੈ ਧਰਮ ਸਿਰਫ ਉਸ ਆਦਮੀ ਨੂੰ ਹੈ ਉਸ ਆਦਮੀ ਨੂੰ ਫੜ ਦਊਗਾ ਉਹ ਸਾਜ ਨੂੰ ਧਰਮ ਚੋਂ ਮਿਲੂਗਾ ਜਿਹੜਾ ਆਪਣੀ ਬਰਾਬਰੀ ਛੱਡੂਗਾ ਜਿਹੜਾ ਧਰਮ ਦਾ ਉਪਦੇਸ਼ ਆ ਉਹਨੂੰ ਮੰਨੂਗਾ ਜਿਹੜਾ ਧਰਮ ਦਾ ਜੋ ਵੀ ਉਪਦੇਸ਼ ਹੈ ਜੇ ਬੁਰਮਤ ਤੇ ਬਿਨਾ ਹੋਰ ਕੋਈ ਧਰਮ ਦੇ ਉਪਦੇਸ਼ ਉਹਨਾਂ ਦਾ ਵੀ ਮਾੜਾ ਨਹੀਂ ਉਹ ਫੜ ਲਈ ਨੂੰ ਫੁੱਲ ਤੱਕ ਤਾਂ ਲੈ ਜੂ ਉਹ ਫੁੱਲ ਤੱਕ ਜੂ ਲੈ ਜਾਂਦੇ ਨੇ ਚੰਗਾ ਆਦਮੀ ਦਾ ਬਣਾਉ ਹੈ ਬਣਾਉ ਹਰ ਧਰਮ ਚੰਗਾ ਵਾਲੂ ਨੂੰ ਤਾਂ ਫਿਰ ਵੀ ਲੈ ਕਹਿੰਦਾ ਉਹ ਬੰਦਾ ਦਾ ਚੰਗਾ ਫਿਰ ਵੀ ਬਣੇ ਜਾਊਗਾ ਕਾਟ ਬੰਨਣ ਦੀ ਹੈ ਜੇ ਧਰਮਾਂ ਨੂੰ ਸਾਰਿਆਂ ਨੂੰ ਲੋਕ ਮੰਨ ਲੈਣ ਕੋਈ ਲੜਾਈ ਹੋ ਨਹੀਂ ਲੜਾਈ ਕਿਹੜੀ ਗੱਲ ਦੀ ਸਾਡੇ ਵਾਲਾ ਧਰਮ ਸਾਰੇ ਮੰਨਣ ਇਹ ਗੱਲ ਦੀ ਲੜਾਈ ਕਿਉਂ ਭਈ ਚੰਗਾ ਹੀ ਬਣਨਾ ਕੋਈ ਕਿਵੇਂ ਬਣ ਜਵੇ ਕਹਿੰਦੇ ਵੀ ਭਾਂਡੇ ਮਾਜਦਾ ਕੋਈ ਕਹਿੰਦਾ ਸਾਬਣ ਨਾ ਮਾਂਜੋ ਕੋਈ ਕਹਿੰਦਾ ਸਵਾ ਨਾ ਮਾਜੋ ਕੋਈ ਕਹਿੰਦਾ ਰੇਤੇ ਨਾ ਮਾਜੋ ਜਿਆਦਾ ਨਾ ਮਰਜ਼ੀ ਮਾਜ ਲੋ ਤੁਸੀਂ ਮਾਂਜ ਕੇ ਆ ਕੇ ਦਿਖਾਓ ਕਿਹਦਾ ਵਧੀਆ ਕਿਹਦਾ ਘਟੀਆ ਸਾਫ਼ ਕਰਕੇ ਜੇ ਸਾਫ਼ ਹੁੰਦਾ ਚੀਜ਼ ਕਾਹਦੇ ਨਾ ਕਰ ਲਈ ਆਪਾਂ ਸਾਬਣ ਮਹਿੰਗਾ ਪਊ ਭਈ ਵੀਰ ਆਦਮੀ ਸਾਬਣ ਨਾ ਗਰੀਬ ਸਵਾਰਾ ਮਾਜ ਨੂੰ ਫਿਰ ਕੀ ਫਰਕ ਪੈ ਜੂ ਸਾਫ਼ ਤਾਂ ਹੋ ਗਿਆ ਸਾਫ਼ ਦੋ ਹਰੇ ਕਰ ਲਿਆ ਮਨ ਸਾਫ਼ ਹੈ ਕਿਸੇ ਮਤ ਨਾਲ ਕਰ ਲਿਆ ਤੁਸੀਂ ਮਨ ਤਾਂ ਸਾਫ਼ ਕਰੋ ਆਪਣਾ ਕਿਸੇ ਚੀਜ਼ ਨਾਲ ਕਰ ਲੋ ਕੀ ਫਰਕ ਪੈਂਦਾ ਇਹਦੇ ਨਾਲ ਲੜਾਈ ਇਸ ਗੱਲ ਐਸੇ ਨਾਲ ਕਰੋ ਤੁਸੀਂ ਮਨ ਸਾਫ਼ ਜੀਵ ਗੱਲ ਮਨ ਚਾਹੇ ਨਾ ਸਾਫ਼ ਹੋਵੇ ਪਰ ਮਤ ਹੀ ਮੰਨੋ ਇਸ ਗੱਲ ਦੀ ਲੜਾਈ ਹੈ ਨਹੀਂ ਉਹ ਕਹਿੰਦਾ ਨਾ ਮੈਂ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਤੂੰ ਤਾਂ ਸਿਖਾਉਂਦਾ ਨਹੀਂ ਬੈਰ ਕਿਹੜੀ ਗੱਲ ਦਾ ਪਹਿਲੇ ਗੱਲ ਹੈ ਸਾਡੇ ਵਾਲੀ ਜੂਰੀ ਇਸਤੇਮਾਲ ਕਰੋ ਸਾਰੇ ਅਰ ਆਪ ਕਰ ਨਹੀਂ ਰਹੇ ਆਪ ਕਰ ਨਹੀਂ ਰਹੇ ਆਪ ਮੰਨ ਨਹੀਂ ਰਹੇ ਤੁਸੀਂ ਸਾਰੇ ਮੰਨੋ ਸਾਰੇ ਸਿੱਖ ਬਣੋ ਸਾਰੇ ਐ ਕਰੋ ਤੁਸੀਂ ਪਹਿਲਾਂ ਆਪ ਦਾ ਬਣ ਜਾਓ ਤੁਸੀਂ ਬਣ ਕੇ ਦਿਖਾਓ ਤੁਹਾਨੂੰ ਕੀ ਮਿਲਿਆ ਤੇ ਦੂਏ ਬਣ ਜਾਣਗੇ ਤੁਸੀਂ ਬਣ ਕੇ ਦਿਖਾਓ ਤੁਹਾਨੂੰ ਕੀ ਮਿਲਿਆ ਨਾਨਕ ਨੇ ਬਣ ਕੇ ਦਿਖਾਇਆ ਕੀ ਮਿਲਿਆ ਇੱਕ ਲੈਣਾ ਨਾਲ ਸਿੱਖ ਬਣਿਆ ਉਹ ਬਣਿਆ ਕੁਝ ਜੋ ਨਾਨਕ ਬਣ ਗਿਆ ਸੀ ਲੈਣਾ ਵੀ ਨਾਨਕ ਬਣ ਗਿਆ ਪੜ ਗਿਆ ਦਿਖਾਓ ਕੋਈ ਰੌਲਾ ਬਣਦਾ ਕੀ ਫਾਇਦਾ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਜੇ ਕੋਈ ਖਸਮ ਦੀ ਬਰਾਬਰੀ ਕਰਦਾ ਫਿਰ ਕੀ ਹੈ ਹਰ ਕੁਝ ਨਹੀਂ ਕਹਿੰਦਾ ਉਹਨੂੰ ਲੋਕ ਕੁਝ ਨਹੀਂ ਕਹਿੰਦਾ ਇਸ ਗੱਲ ਤੇ ਆ ਬਈ ਉਹਦੇ ਅੰਦਰ ਗੈਰ ਸ਼ਰਮ ਪੈਦਾ ਉਹਨੇ ਕੁਝ ਨਹੀਂ ਕਿਉਂ ਨਹੀਂ ਮੰਨਿਆ ਕਿਉਂ ਨਾ ਮੰਨਿਆ ਮੇਰਾ ਗੁਣ ਅਗ ਗੁਣ ਮੈਂ ਚਤਾਰਿਆ ਕੋਈ ਮੇਰਾ ਗੁਣ ਅਗ ਗੁਣ ਤਾਂ ਵਿਚਾਰਿਆ ਹੀ ਨਹੀਂ ਕਦੇ ਚਤਾਰਿਆ ਹੀ ਨਹੀਂ ਸ਼ਰਮ ਆਈ ਸ਼ਰਮ ਆਈ ਸੋ ਇਸ ਗੱਲ ਦੀ ਕਿ ਕਦੇ ਉਹਨੇ ਆਪਗੁਣ ਨਾਲ ਗੁਣ ਮੇਰਾ ਕਿਹਾ ਹੀ ਨਹੀਂ ਵੀ ਤੇਰੇ ਜਾ ਆਪਗੁਣ ਉਹਨੇ ਕਿਹਾ ਹੀ ਕੀ ਕਿਹਾ ਛਣ ਆਏ ਤਿਸ ਕੰਡ ਲਾਏ ਜਿਹੜਾ ਛਣ ਆ ਜਾਂਦਾ ਉਹ ਐ ਨਹੀਂ ਕਹਿੰਦਾ ਵੀ ਤੂੰ ਇੰਨਾ ਕੋਈ ਆਏ ਕਿ ਆ ਚਿਤਾਰੇ ਹੀ ਨਹੀਂ ਸ਼ਰਨ ਆਏ ਤਿਸ ਕੰਡ ਤੇ ਚਿਤਾਰਦਾ ਹੀ ਨਹੀਂ ਕਹਿੰਦਾ ਹੀ ਨਹੀਂ ਤੈਂ ਕੀ ਕੀਤਾ ਇਹ ਨਾ ਕੀਤਾ ਪਤਾ ਹੈ ਵੀ ਜਿਹੜਾ ਅੰਨਾ ਉਹ ਪੈਰ ਸਦਾ ਜਰ ਰੱਖੇ ਮੈਂ ਉਹਦੀ ਅਵਸਥਾ ਹੀ ਐਸੀ ਸੀ ਐਸੀ ਅਵਸਥਾ ਚ ਕੁਝ ਕਰੂਗਾ ਹੀ ਕਰੂਗਾ ਫਿਰ ਵੀ ਸਵਾਲ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਮੈਨੂੰ ਭੁੱਲਿਆ ਨਾ ਜਾਣੀ ਉਹ ਜਿਹੜੇ ਭੁੱਲੇ ਹੋਏ ਨੇ ਉਹਨਾਂ ਨਾਲ ਤਾਂ ਚੰਗਾ ਨਾ ਹੋ ਜਦੋਂ ਲਾਸ ਵਿੱਚ ਆਵੇ ਸਾਰਿਆਂ ਨੂੰ ਫਿਰ ਤਾਂ ਗੱਲ ਹੋਰ ਹੈ ਉਹ ਤਾਂ ਬਹੁਤ ਜਨਤਾ ਪਿੱਛੇ ਬੈਠੀ ਹੈ ਉਹਦੇ ਨਾਲ ਉਹਦਾ ਸਾਰਿਆਂ ਨੂੰ ਚੰਗਾ ਬੰਦੇ ਜਾਂਦਾ ਆਪ ਸ਼ਰਮ ਹੁੰਦੀ ਹੈ ਆਪ ਮਹਿਸੂਸ ਕਰਦਾ ਆਪ ਨੂੰ ਅਪਰਾਧੀ ਕਹਿੰਦਾ ਆਪ ਨੂੰ ਗੁਨਾਹਗਾਰ ਕਹਿੰਦਾ ਆਪ ਨੂੰ ਅਲਬਮਤ ਕਹਿੰਦਾ ਆਪਣੇ ਆਪ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਆ ਪਉਦਾ ਗੈਰ ਤੰਦਰ ਆਪੇ ਬੰਦਾ ਵੀ ਮੈਂ ਕੀ ਕਰਦਾ ਰਿਹਾ ਆਵੇ ਬੰਦਾ ਆਪਣੇ ਅੰਦਰ ਉੱਠਦੀ ਹੈ ਗਲਾਨੀ ਵੀ ਤੂੰ ਕੀ ਕੀਤਾ ਹੈ ਇਹ ਆਪਣੇ ਆਪ ਤੇ ਆਪ ਨਫ਼ਰਤ ਕਰਦਾ ਹੈ ਤੂੰ ਕੀ ਕਰਦਾ ਰਿਹਾ ਇਹ ਕੀ ਚੀਜ਼ ਤੂੰ ਕੀ ਕਰਦਾ ਰਿਹਾ ਬਸ ਉਹ ਦੁਆ ਦਾ ਕੰਪੈਰੀਜ਼ਨ ਕਰਕੇ आप वे ही अपनी शर्म खुदरों महसूस करता है और कोई नहीं कुछ कहता है कोई नहीं कुछ कहता बजू गवाए अगला मुहे मुंह पाना खाए बस फिर जे खास में बराबरी कर दे अगला वजू कम मिलता नहीं ज्ञान तो मिलता नहीं है जतो ਕਲਪਨਾ ਦੀ ਬਰਾਬਰੀ ਕਰ ਲੈਂਦਾ ਨਾ ਜਦੋਂ ਕਲਪਨਾ ਖੜੀ ਹੋ ਜਾਂਦੀ ਹੈ ਉਦੋਂ ਉੱਥੇ ਨਾਮ ਦੇ ਵਿਰੋਧ ਹੋ ਜਾਂਦਾ ਨਾਮ ਮਿਲਦਾ ਨਹੀਂ ਕਰ ਫਿਰ ਅੱਗੇ ਕੀ ਹੈ ਉਹ ਪਾਣਾ ਖਾਇਆ ਦਾ ਮਤਲਬ ਇਹ ਹੈ ਜੋ ਅੰਦਰ ਕਲਪਨਾ ਸਾਡੀ ਪੈਦਾ ਹੁੰਦੀ ਹੈ ਉਹਦੇ ਹੁਕਮ ਦਾ ਥੱਪੜ ਵੱਜਦਾ ਉਹ ਡਿਪਟੀ ਇੱਕ ਪਾਸ ਕਾਹਦੇ ਆਉਂਦੀ ਹੈ ਜੋ ਸੋਚਦੇ ਆ ਸਾਡੀ ਸੋਚਦੇ ਥੱਪੜ ਵੱਜਦਾ ਉਹ ਜੇ ਵਿਰੋਧੀ ਸੋਚ ਆਪੇ ਆਪੇ ਅੱਗੇ ਜਿੱਤਰੇ ਪੈਣਾ ਜਿਹੜਾ ਹੁਕਮ ਦਾ ਛਿੱਤਰ ਪੈਂਦਾ ਉਹ ਨਹੀਂ ਮੰਨੀ ਜਾਂਦੀ ਉਹ ਜਵਾਬ ਮਿਲ ਜਾਂਦਾ ਹੈ ਤੇ ਸਾਡੀਆਂ ਫਿਕਰਾਂ ਪੂਰੀਆਂ ਹੋ ਜਾਂਦੀਆਂ ਸਾਡੀਆਂ ਗੱਲ ਆਸਾਂ ਵਜੂ ਬਾਏ ਅਗਲਾ ਜੋ ਅੱਗੇ ਤੁਹਾਨੂੰ ਮਿਲਣਾ ਸੀ ਨਾ ਗਿਆਨ ਬੋਲ ਜੇ ਖਸਮੇ ਬਰਾਬਰੀ ਕਰੇ ਸੰਸਾਰ ਦੇ ਵਿੱਚ ਤਾਂ ਉਹ ਜਿਹੜੀ ਉਹਦੀ ਤਰੱਕੀ ਹੋਣੀ ਹੈ ਤਰੱਕੀ ਕਹਿੰਦੇ ਨੇ ਹੁਣ ਇਹਦੀ ਤਰੱਕੀ ਕੱਟੀ ਗਈ ਇਹਦੀ ਉਹ ਇਨਕਰੀਮੈਂਟ ਰੋਕਦੀ ਰੋਕ ਦਿੰਦਾ ਨੇ ਇਨਕਰੀਮੈਂਟ ਉਹ ਇਨਕਰੀਮੈਂਟ ਰੋਕੀ ਤਨਖਾਹ ਤਾਂ ਮਿਲ ਜਾਂਦੀ ਹੈ ਇਨਕਰੀਮੈਂਟ ਨਹੀਂ ਹੋ ਸਕਦੀ ਅੱਗੇ ਪਤਾ ਨਹੀਂ ਹੁੰਦਾ ਅਗਲਾ ਜੋ ਹੋਣਾ ਨਾ ਅੱਗੇ ਜੋ ਗਿਆਨ ਮਿਲਣਾ ਸੀ ਬੰਦ ਹੋ ਗਿਆ ਉਹ ਹੋਏ ਵੀ ਆ ਨਾ ਬੁੱਲੇ ਬੁੱਲਾ ਡਰ ਗਿਆ ਹੈ ਜੇ ਆਖਾਂ ਐਸੇ ਸਰਾਰ ਤਾਂ ਇਹਦਾ ਬਾਹਰ ਬੋਲੇ ਆਰ ਤੇ ਡਰ ਗਿਆ ਡਰ ਗਿਆ ਗਿਆਨ ਉੱਥੇ ਡਰ ਗਿਆ ਅਗਲਾ ਗਿਆਨ ਨਹੀਂ ਬੋਲੇ ਜਿਹੜਾ ਆਦਮੀ ਭੈ ਭੀਤ ਹੋ ਗਿਆ ਨਾ ਉਹ ਅੱਗੇ ਲੱਗਿਆ ਨਹੀਂ ਬਣਿਆ ਉੱਥੇ ਉੱਥੇ ਰੁਕ ਜਿਹਨੇ ਲੋਕ ਲਾਜ ਤੇ ਡਰ ਗਿਆ ਲੋਕ ਕੀ ਕਹਿਣਗੇ ਵਿਰੋਧ ਹੋਊਗਾ ਉਹ ਗਿਆਨ ਉੱਥੇ ਖੜ ਗਿਆ ਫਿਰ ਨਹੀਂ ਕੋਈ ਕਬੀਰ ਕਹਿੰਦਾ ਘੁੰਗਟ ਕਾੜ ਦੇ ਤੇਰੇ ਅੱਗੇ ਅੱਗੇ ਬਾਤ ਚਲੇ ਗਿਆ ਘੁੰਡ ਕੱਢ ਕੇ ਵੀ ਲੋਕ ਰਾਜ ਤੇ ਲੋਕ ਰਾਜ ਤੋਂ ਘੁੰਡ ਕੱਢਿਆ ਵੀ ਜੇ ਕਹਾਂਗੇ ਸਾਰੀ ਬਰਾਦਰੀ ਸਾਰੇ ਲੋਕ ਆਪਣੇ ਸਿੱਖ ਨੇ ਸਾਰੇ ਕੀ ਕਹਿਣਗੇ ਜੇ ਅਸੀਂ ਕਹਿਤਾ ਜੇ ਕਹਿਤਾ ਨਾਨਕ ਗੁਰੂ ਨਹੀਂ ਹੈ ਗੁਰਬਾਣੀ ਤੋਂ ਸਾਬਤ ਹੁੰਦਾ ਲੋਕ ਸਿੱਖ ਕੀ ਕਹਿਣਗੇ ਨਾਰਾਜ਼ ਹੋ ਜਾਣਗੇ ਇਹ ਘੁੰਗਟ ਹੈ ਗਿਆਨ ਨਹੀਂ ਬਣਨਾ ਫਿਰ ਸੱਚ ਦਾ ਪਤਾ ਨਹੀਂ ਲੱਗਣਾ ਉੱਥੇ ਰਹਿ ਜਾਓਗੇ ਜਦ ਦੀ ਸਾਰੇ ਮਰ ਜਾਂਦਾ ਪੇੜ ਫਿਰ ਫਲ ਦਾ ਕੀ ਲੱਗਣਾ ਉੱਥੇ ਮਰ ਜਾਂਦਾ ਤੇ ਖਤਮ ਹੋ ਜਾਂਦਾ ਗਿਆ ਅੱਗੇ ਨਹੀਂ ਜਾਂਦਾ ਸੱਚ ਜਿੱਥੋਂ ਬੋਲਣ ਤੋਂ ਜਪ ਗਿਆ ਜਿੱਥੇ ਵੀ ਸੱਚ ਕਹਿਣ ਤੋਂ ਘਬਰਾ ਗਿਆ ਹੈ ਉੱਥੇ ਮਰ ਗਿਆ ਜਿੱਥੇ ਸੱਚ ਨੂੰ ਫੇਸ ਕਰਨ ਦੀ ਸ਼ਕਤੀ ਗਵਾ ਬੈਠਿਆ ਹੈ ਕਾਰਨ ਚਾਹੇ ਉਹਦੇ ਪਿੱਛੇ ਕੋਈ ਹੋਵੇ ਕਾਰਨ ਪੈ ਹੋਵੇ ਕਾਰਨ ਰਾਜ ਹੋਵੇ ਤਾਂ ਹੀ ਕਹਿਣਾ ਲੋਕਾਂ ਦੀ ਅੱਗੋਂ ਸਾਰਿਆਂ ਨੂੰ ਤੋੜ ਲੋ ਤੋੜੇ ਬਿਨਾ ਸਾਰਿਆਂ ਨੂੰ ਸੱਚ ਬੋਲਿਆ ਨਹੀਂ ਜਾ ਸਕਣਾ ਜਿਹਨੇ ਸੱਚ ਬੋਲਣਾ ਹੈ ਸਾਰਿਆਂ ਨੂੰ ਤੋੜਨੀ ਪੈਣੀ ਹੈ ਉਹਨਾਂ ਨੇ ਆ ਕੇ ਕਹਿਣਾ ਤੂੰ ਇਹ ਕੀ ਤਾਂ ਪਾਰਟੀ ਦੇ ਖਿਲਾਫ ਪਾਰਟੀ ਦੇ ਖਿਲਾਫ ਇਹ ਤੂੰ ਤਾਂ ਬਿਆਨ ਦੇਣ ਲੱਗ ਗਿਆ ਪਾਰਟੀਆਂ ਦੇ ਵਿੱਚ ਹੁੰਦਾ ਹੀ ਨਹੀਂ ਕਮੀ ਪਾਰਟੀ ਦੇ ਲੋਕ ਆ ਕੇ ਪ੍ਰੈਸ਼ਰ ਪਾਉਣਗੇ ਤੂੰ ਤਾਂ ਪਾਰਟੀ ਦਾ ਹੀ ਬੇੜਾ ਕਰ ਕਰ ਗਿਆ ਉਹਨਾਂ ਸਿੱਖਾਂ ਦਾ ਹੀ ਪੱਠਾ ਬਿਠਾਣ ਲੱਗ ਗਿਆ ਉਹ ਮੈਂ ਕਹਾਂ ਬਿਠਾਣ ਲੱਗ ਗਿਆ ਬੈਠਿਆ ਤਾਂ ਪਹਿਲਾਂ ਹੀ ਆ ਉਹ ਪੱਠਾ ਬਿਠਾਣ ਦੀ ਗੱਲ ਕਰਦੇ ਨੇ ਪੱਠਾ ਪਹਿਲਾਂ ਬੈਠਿਆ ਹੋਇਆ ਉਹਦਾ ਕਹਿੰਦਾ ਜਿਹੜਾ ਬੈਠਿਆ ਹੋਇਆ ਉੱਠ ਖੜੇ ਇਹ ਗੱਲ ਨਹੀਂ ਸਮਝਦੇ ਉਹ ਇਹ ਗੱਲ ਨਹੀਂ ਸਮਝਦੇ ਵੀ ਬੈਠੇ ਪੱਠੇ ਨੂੰ ਉੱਪਰ ਚੱਕਣ ਲੱਗਿਆ ਵੀ ਇਹ ਫੇਰ ਚੱਲ ਪਵੇ ਉਹ ਕਹਿੰਦੇ ਨੇ ਤਾਂ ਇਹ ਜੇ ਰੱਖਣਾ ਪਰ ਆ ਨਾ ਬੋਲੋ ਖਿਲਾਫ ਸੁਧਾਰ ਨਹੀਂ ਲਾਉਣਾ ਅਸੀਂ ਵਿੱਚ ਪਰ ਖਲਾਫ ਨਾ ਬੋਲੋ ਵਧੀਆ ਦਬਦਬਾ ਬਣਿਆ ਹੋਇਆ ਆਪਣਾ ਦੋਹਾਂ ਦੀ ਸੋਚ ਅੱਡਾ ਅੱਡਾ ਨਾਨਕ ਦੇ ਪਿਓ ਦਾਦੇ ਦਾ ਧਰਮ ਹੈ ਜਿਹਦੇ ਖਿਲਾਫ ਨਾਨਕ ਬੋਲ ਰਿਹਾ ਭਗਤਾਂ ਦੇ ਪਿਓ ਦਾਦੇ ਦਾ ਧਰਮ ਹੈ ਜਿਹਦੇ ਭਗਤ ਖਿਲਾਫ ਬੋਲ ਰਹੇ ਸੁਧਾਰ ਕਰ ਰਹੇ ਨੇ ਉਹ ਸੁਧਾਰ ਕਰਨ ਕੋਈ ਮਾੜੀ ਚੀਜ਼ ਹੁੰਦੀ ਹੈ ਜਿਹੜਾ ਸੁਧਾਰ ਨਹੀਂ ਚਾਹੁੰਦਾ ਉਹ ਉਸ ਧਰਮ ਦਾ ਗੱਦਾਰ ਹੈ ਗੱਦਾਰ ਸੁਧਾਰ ਨਹੀਂ ਕਰਨਾ ਚਾਹੁੰਦਾ ਉਹ ਤਾਂ ਖਤਮ ਕਰਨਾ ਚਾਹੁੰਦਾ ਧਰਮ ਜਿਹੜਾ ਸੁਧਾਰ ਨਹੀਂ ਕਰਨਾ ਚਾਹੁੰਦਾ ਉਹ ਗੱਦਾਰ ਹੈ ਜਿਉਂਦਾ ਧਰਮ ਹੋ ਰਹੂਗਾ ਜਿਹੜਾ ਸੱਚ ਤੇ ਕਾਇਮ ਰਹੂਗਾ ਸੱਚ ਤੋਂ ਬਿਨਾਂ ਤਾਂ ਸਰੀਰ ਨਹੀਂ ਜਿਉਂਦਾ ਰਹਿੰਦਾ ਆਤਮਾ ਸੱਚ ਹੈ ਜਿੰਨਾ ਜਰ ਆਤਮਾ ਸਰੀਰ 'ਚ ਸਰੀਰ ਜਿਉਂਦਾ ਜਿੰਨਾ ਜਰ ਧਰਮ 'ਚ ਸੱਚ ਹੈ ਧਰਮ ਜਿਉਂਦਾ ਨਹੀਂ ਉਹ ਧਰਮ ਕੀ ਹੈ ਡੈਡ ਬਾਡੀ ਸੱਚ ਤੋਂ ਬਿਨਾ ਉਹ ਮਤ ਡੈਡ ਬਾਡੀ ਹੈ ਕੁਛ ਨਹੀਂ ਹੋ ਡੈਡ ਬਾਡੀ ਡੈਡ ਬਾਡੀ ਨੂੰ ਕੋਈ ਆਦਮੀ ਜੋਗਾ ਆਦਮੀ ਕਹੀ ਜਾਵੇ ਨਾ ਕਪੜਾ ਪਾ ਕੇ ਪਰਦਾ ਪਾ ਕੇ ਕਹੀ ਯਾਰ ਕੀ ਫਰਕ ਪੈਂਦਾ ਉਹ ਕਰਾਮਾਤਾਂ ਜਿਹੜੀਆਂ ਅੱਗੇ ਸਿੱਖਾਂ ਨੇ ਦਿਖਾਤੀਆਂ ਨਾ ਅਣਹੋੜੀਆਂ ਗੱਲਾਂ ਕਰਕੇ ਉਦੋਂ ਸੱਚ ਆਤਮਾ ਜਾਗਦੀ ਸੀ ਉਹਨਾਂ ਦੀ ਜਾਨ ਸੀ ਧਰਮ 'ਚ ਉਹੋ ਗੱਲ ਨਹੀਂ ਰਹੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ਼ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ਼ ਪਰਮੇਸ਼ਰ ਦਾ ਦਿੱਤਾ ਸਾਰੇ ਖਾਂਦੇ ਨੇ ਕਮ ਤੋਂ ਕਮ ਹੋਰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਉਹਨੂੰ ਉਹਦਾ ਧੰਨਵਾਦ ਤਾਂ ਕਰ ਸਕਦੇ ਹਾਂ ਉਹਦੀ ਉਪਮਾ ਵਡਿਆਈ ਤਾਂ ਕਰ ਸਕਦੇ ਹਾਂ ਇਸ ਗੱਲ ਦੀ ਜਿਹਦਾ ਦਿੱਤਾ ਖਾਵਣਾ ਉਹਨੂੰ ਸ਼ਾਬਾਸ਼ ਕਹਿਣਾ ਚਾਹੀਦਾ ਕਹਿੰਦੇ ਨੇ ਸੰਸਾਰ 'ਚ ਵੀ ਇਹੀ ਕਹਿੰਦੇ ਸੰਸਾਰ 'ਚ ਵੀ ਕਹਿੰਦੇ ਪਰ ਜਿਹੜੇ ਭਗਤ ਨੇ ਉਹਨੂੰ ਪਤਾ ਪਰਮੇਸ਼ਰ ਦਾ ਤਾਂ ਖਾਤੇ ਉਹ ਆਰਜੀ ਦਾ ਤਾਂ ਨਹੀਂ ਮੰਨਦੇ ਉਹ ਰਜਣੀ ਦੀ ਸਾਖੀ ਇਹੀ ਹੈ ਨਾ ਉਹ ਕਹਿੰਦੀ ਪਰਮੇਸ਼ਰ ਦਾ ਤਾਂ ਖਾਂਦੇ ਨੇ ਸਾਰੇ ਇਸ ਕਹੀਏ ਸਾਵਾਸ ਨਾਨਕ ਹੁਕਮ ਨੇ ਚੱਲ ਇਹ ਨਾਲ ਖਸਮ ਚੱਲੇ ਨਾਨਕ ਕਹਿੰਦਾ ਖਸਮ ਨਾਲ ਹੁਕਮ ਨਹੀਂ ਚੱਲ ਸਕਦਾ ਤੁਸੀਂ ਅਰਦਾਸ ਚੱਲ ਸਕਦੀ ਅਰਦਾਸ ਹੁੰਦੀ ਹੈ ਕੀ ਮੰਗਣਾ ਜੇ ਆਪਣੀ ਮਰਜ਼ੀ ਨਾਲ ਮੰਗਣਾ ਹੁਕਮ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਮੰਗਣਾ ਨਾ ਉਹ ਅਰਦਾਸ ਹੋਵੇ ਜਿਹੜਾ ਉਹਨੇ ਆਪਣੀ ਮਰਜ਼ੀ ਨਾਲ ਦੇਣਾ ਭਾਵੇਂ ਰਾਖ ਭਾਵੇਂ ਮਾਰ ਇਹ ਅਰਦਾਸ ਹੈ ਭਾਵੇਂ ਰਾਖ ਭਾਵੇਂ ਮਾਰ ਇਹ ਅਰਦਾਸ ਜਿਹੜਾ ਆਪਣੀ ਮਰਜ਼ੀ ਨਾਲ ਮੰਗਣਾ ਹੁਕਮ ਠੀਕ ਹੈ ਜੇ ਮੰਗਣਾ ਮੰਗਣ ਵਾਸਤੇ ਵੀ ਦੱਸਿਆ ਮੰਗਣਾ ਮੰਗਣ ਦੀ ਕਾ ਹਰ ਜਸ ਗੁਰ ਤੇ ਮੰਗਣਾ ਜੇ ਤੁਸੀਂ ਮੰਗਣਾ ਤਾਂ ਹਰ ਜਸ ਮੰਗ ਲਿਓ ਹਰ ਜਸ ਮੰਗ ਲਿਓ ਹਰ ਜਸ ਦੀ ਕਿਰਪਾ ਕਰੋ